ਘੱਗਾ ਘਟ ਘਟ ਨਿੰਸੈ ਸੋਈ ਘਟ ਫੂਟੈ ਘਟ ਕਬਹਿ ਨ ਹੋਈ ਤਾਂ ਘਟ ਮਾਹੇ ਘਾਟ ਜੋ ਪਾਵਾ ਸੋ ਘਟ ਛਾੜ ਅਵਗੜ ਕਤ ਧਾਵਾ ਘੱਗਾ ਘਟ ਘਟ ਨਿੰਸੈ ਸੋਈ ਬਾਬਾ ਖਰੀ ਹੈ ਘੱਗਾ ਲਫ਼ਜ਼ ਲੈ ਕੇ ਅਸਲ ਦੇ ਵਿੱਚ ਅੱਖਰਾਂ ਦੇ ਨਾਲ ਕਵਤਾ ਕਰਨ ਦਾ ਰਿਵਾਜ ਪਹਿਲਾਂ ਤੋਂ ਰਿਹਾ ਬਹੁਤ ਬ੍ਰਹਮ ਗਿਆਨ ਦੇ ਨੇੜੇ ਦਾ ਅਖਰ ਨੇੜੇ ਨੇੜੇ ਦਾ ਲਫ਼ਜ਼ ਕਿਹੜਾ ਬਣਦਾ ਘੱਗੇ ਰੋਣ ਉਹ ਬਣਦਾ ਘਟ ਫਿਰਦਾ ਨਿਜ ਘਰ ਉਹ ਲਫ਼ਜ਼ ਬਣਾਇਆ ਸਭ ਤੋਂ ਪਹਿਲਾਂ ਜਿਹੜਾ ਬਹੁਤ ਕੀਮਤੀ ਲਫ਼ਜ਼ ਬਣਦਾ ਹੈ ਕਦੇ ਨਾਲ ਉਹ ਲਫ਼ਜ਼ ਬਣਾ ਕੇ ਦਿੱਤਾ ਤਾਂ ਅੱਖਰ ਬੂਰੇ ਰੱਖਣਾ ਹੈ ਤੇ ਗੱਲ ਭਰਮ ਕਰਦੀ ਕਰਦੀ ਪਹਿਲਾਂ ਵੀ ਕਵਤਾ ਲਿਖਦੇ ਰਹੇ ਨੇ ਲੋਕ ਉਹ ਵੀ ਸਿੱਖਿਆ ਦਾ ਕਵਤਾ ਲਿਖਦੇ ਰਹੇ ਹਰ ਕਵਤਾ ਦੇ ਵਿੱਚ ਸਿੱਖਿਆ ਤਾਂ ਹੁੰਦੀ ਹੋਈ ਹੈ ਜਿਹੇ ਜੀ ਕਿਸੇ ਦੀ ਬੁੱਧੀ ਹੁੰਦੀ ਹੋਈ ਸਿੱਖਿਆ ਹੁੰਦੀ ਇਹ ਜੋਰ ਸਿੱਖਿਆ ਦੇਣੀ ਹੋਵੇ ਚਾਹੁੰਦਾ ਹੋਵੇ ਤੇ ਨਹੀਂ ਘੱਗੇ ਅੱਖਰ ਤੋਂ ਕਬੀਰ ਜੀ ਘੱਟ ਬਣਾਉਂਦੇ ਨੇ ਹਿਰਦਾ ਬਣਾਉਂਦੇ ਨੇ ਗੁਰਬਾਣੀ ਤੇ ਇਹਨੂੰ ਨਿਜ ਕਰ ਕਿਹਾ ਹੈ ਪਹਿਲੇ ਜਿਹੜੇ ਗ੍ਰੰਥ ਨੇ ਉਹਨਾਂ ਵਿੱਚ ਇਹਨੂੰ ਘੱਟ ਵੀ ਕਿਹਾ ਹੋਇਆ ਗੁਰਬਾਣੀ ਜੀ ਵੀ ਘੱਟ ਕਿਹਾ ਘੱਟ ਘੱਟ ਮੈਂ ਹਰ ਜੂ ਵਸ ਸੰਤਨ ਕਹੋ ਪੁਕਾਰ ਜੋਤ ਦੇ ਰਹਿਣ ਦੀ ਜਗ੍ਹਾ ਜਿਹੜੀ ਹੈ ਜਿੱਥੇ ਜੋਤ ਰਹਿੰਦੀ ਹੈ ਸੰਸਾਰ 'ਚ ਆ ਕੇ ਵੀ ਉਹਨੂੰ ਘੱਟ ਕਰਦੇ ਨੇ ਘਟ ਮਾਇਆ ਜਿੱਥੋਂ ਪੈਦਾ ਹੁੰਦੀ ਹੈ ਉਹ ਘਟ ਹੁੰਦਾ ਅਸਲ ਦੇ ਵਿੱਚ ਜੀ ਜੋ ਮਾਇਆ ਵਿਛੜ ਕੇ ਆਈ ਹੈ ਜੀ ਜੋ ਹਵਾ ਪੈਦਾ ਹੋਈ ਹੈ ਸੱਚੇ ਤੇ ਪਵਨਾ ਪਿਆ ਨਾ ਜਿੱਥੋਂ ਪਵਨਾ ਅੱਡ ਹੋਇਆ ਉਹ ਘਟ ਹੈ ਆਕਾਸ਼ ਵੀ ਕਹਿੰਦੇ ਨੇ ਜੇ ਪੰਜ ਤੱਤਾਂ ਦੇ ਵਿੱਚ ਆਕਾਸ਼ ਤੱਤ ਹੈ ਤਾਂ ਆਕਾਸ਼ ਤੋਂ ਅੱਡ ਹੋਇਆ ਸਭ ਕੁਝ ਹਵਾ ਅੱਡ ਹੋਈ ਜੇ ਆਕਾਸ਼ ਤੋਂ ਅੱਡ ਹਵਾ ਹੋਈ ਹੈ ਤਾਂ ਹਵਾ ਬੇਚੈਨ ਉਦੜਦੀ ਰੁਕਦੀ ਰਹੀ ਕਿਤੇ ਨੂੰ ਕਿਤੇ ਜਗ੍ਹਾ ਨਹੀਂ ਹੈ ਰੁਕ ਹਵਾ ਢੋਲਦੀ ਹੈ ਹਮੇਸ਼ਾ ਹੀ ਕਾਸੇ ਦੇ ਵਿੱਚ ਭਰ ਦੋ ਇਹਨੂੰ ਘੁੰਮਦੀ ਰਹਿੰਦੀ ਹੈ ਆਪਣੇ ਮੂਲ ਨੂੰ ਮੂਲ ਸਭ ਮਾਇਆ ਦਾ ਆਕਾਸ਼ ਜਿੰਨਾ ਚਿਰ ਮਾਇਆ ਆਕਾਸ਼ ਤੋਂ ਅੱਡਾ ਤਾਂ ਮਾਇਆ ਆਕਾਸ਼ ਘੁੰਮਦੀ ਹੈ ਉਹਨਾਂ ਚਿਰ ਕਬੀਰ ਮਾਇਆ ਡੋਲੜੀ ਪਵਣ ਚ ਭੋਲਣ ਹਾਰ ਜਿਵੇਂ ਹਵਾ ਪਵੜੇ ਨਾ ਹਵਾ ਇਹ ਰੋਟੇਟ ਰੋਟੇਟ ਕਰਦੀ ਰਹਿੰਦੀ ਹੈ ਘੁੰਮਦੀ ਰਹਿੰਦੀ ਹੈ ਇਹ ਸਾਰੀ ਮਾਇਆ ਘੁੰਮਦੀ ਰਹਿੰਦੀ ਹੈ ਇਸ ਕਰਕੇ ਮਾਇਆ ਧਾਰੀ ਜਿਹੜੇ ਅਸੀਂ ਲੋਕ ਸਾਰੇ ਸੰਸਾਰ ਸੰਸਾਰ ਦੀ ਡਿਕਸ਼ਨਰੀ ਵਿੱਚ ਜਿਹੜਾ ਸਟੇਬਲ ਲਫ਼ਜ਼ ਹੈ ਨਾ ਸਟੇਬਲ ਜਿਹਨੂੰ ਅਸੀਂ ਕਹਿੰਦੇ ਥਿਰ ਥਿਰ ਲਫ਼ਜ਼ ਨਹੀਂ ਹੋਣਾ ਮਾਇਆ ਵਿੱਚ ਥਿਰ ਕੁਝ ਹੈ ਹੀ ਨਹੀਂ ਬਹੁਤ ਸਾਰੇ ਲੋਕ ਸਾਡੀ ਡਿਕਸ਼ਨਰੀ ਵਿੱਚ ਹੈ ਜਿਹੜੇ ਕਿ ਹੋਣੇ ਨਹੀਂ ਚਾਹੀਦੇ ਇਹ ਮੂਵੇਬਲ ਕੁਝ ਵੀ ਨਹੀਂ ਸੰਸਾਰ 'ਚ ਇੱਥੋਂ ਵਿਦਵਾਨਾਂ ਦੀ ਬੁੱਧੀ ਦਾ ਪਤਾ ਲੱਗਦਾ ਵੀ ਵਿਦਵਾਨ ਕਿੱਥੇ ਖੜੇ ਨੇ ਜਦੋਂ ਹੈ ਹੀ ਨਹੀਂ ਕੋਈ ਇੱਥੇ ਸਟੇਬਲ ਕੁਝ ਵੀ ਤਾਂ ਸਟੇਬਲ ਲਫ਼ਜ਼ ਦਾ ਫਾਇਦਾ ਕੀ ਸੀ ਇਹਨੂੰ ਜਿਹਦੇ ਵਾਸਤੇ ਸਟੇਬਲ ਅਸੀਂ ਲਫ਼ਜ਼ ਵਰਤਦੇ ਹਾਂ ਵਿਦਵਾਨ ਵਰਤਦੇ ਉਹ ਚੀਜ਼ ਸਟੇਬਲ ਨਹੀਂ ਹੈ ਇੱਥੇ ਆ ਕੇ ਗੁਰਮੁਖ ਔਰ ਵਿਦਵਾਨ ਦੀ ਬੁੱਧੀ ਦਾ ਪਤਾ ਲੱਗਦਾ ਉਹ ਜੋ ਦੇਖ ਰਿਹਾ ਗੁਰਮੁਖ ਉਹ ਕਹਿ ਰਿਹਾ ਵਿਦਵਾਨ ਜੋ ਕਹਿ ਰਿਹਾ ਨੂੰ ਦੀਦਾ ਹੀ ਕੱਖ ਨਹੀਂ ਹੁੰਦਾ ਜਿਸ ਦਾ ਕੁਝ ਨਹੀਂ ਬੋਲ ਰਿਹਾ ਵਿਦਵਾਨ ਬੋਲ ਰਿਹਾ ਉਹਨੂੰ ਕੁਝ ਨਹੀਂ ਪਤਾ ਕੀ ਬੋਲ ਰਿਹਾ ਠੀਕ ਬੋਲ ਰਿਹਾ ਗਲਤ ਬੋਲ ਰਿਹਾ ਇਸ ਕਰਕੇ ਸਤਿਗੁਰੂ ਬਾਝੋ ਹੋਰ ਕੱਚੀ ਹੈ ਬਾਣੀ ਹੋਰ ਸਾਰੀ ਬਾਣੀ ਕੱਚੀ ਹੈ ਝੂਠੀ ਹੈ ਕੱਚੀ ਤਾਂ ਹੁੰਦਾ ਝੂਠੀ ਹੈ ਗੁਰਬਾਣੀ ਦੀ ਵਿਆਖਿਆ ਵਾਸਤੇ ਪਹਿਲਾਂ ਇਹ ਸੋਚੀ ਚਾਹੀਦੀ ਹੈ ਕਿ ਮੈਂ ਬੋਲਣਾ ਕੀ ਹੈ ਜੇ ਉਹਨੂੰ ਭਾਸ਼ਾ ਦਾ ਪਤਾ ਨਹੀਂ ਗਿਆਨ ਨਹੀਂ ਹੈ ਸੱਚੀ ਅਰ ਕੱਚੀ ਦਾ ਗੁਰਬਾਣੀ ਦੀ ਵਿਆਖਿਆ ਨਹੀਂ ਹੋ ਸਕਦੀ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਉਹਨਾਂ ਨੂੰ ਗਿਆਨ ਸੀਗਾ ਸਾਨੂੰ ਹੈ ਨਹੀਂ ਗੁਰਬਾਣੀ ਨੂੰ ਜੇ ਪੜ੍ਹੀਏ ਸਮਝੀਏ ਲੈਂਗੁਏਜ ਨੂੰ ਸਮਝੀਏ ਪਹਿਲਾਂ ਤਾਂ ਲੈਂਗੁਏਜ ਦਾ ਸੁਧਾਰ ਹੋਣਾ ਚਾਹੀਦਾ ਨਾ ਭਾਸ਼ਾ ਦਾ ਸੁਧਾਰ ਹੋਣਾ ਚਾਹੀਦਾ ਨਾ ਉਹਦੇ ਬਾਅਦ ਬੋਲੀਏ ਕਬੀਰ ਜੀ ਕਹਿੰਦੇ ਕਹਿਵੇ ਮਾਹੇ ਬਵੇਕ ਬਵੇਕ ਤਾਂ ਸਾਡੇ ਬੋਲਣ ਤੋਂ ਪਤਾ ਲੱਗ ਜਾਂਦਾ ਜਦ ਬੋਲਦਾ ਲਫ਼ਜ਼ ਤੇ ਪਤਾ ਲੱਗ ਜਾਂਦਾ ਵੀ ਇਹ ਵਿਵੇਕਹੀਣ ਹੈ ਜਾਂ ਬਵੇਕਵਾਨ ਹੈ ਜਿੱਦੇ ਵਿਦਵਾਨ ਬੋਲਦੇ ਨੇ ਜਦੋਂ ਆਦਮੀ ਦਿਮਾਗ 'ਚੋਂ ਬੋਲੂਗਾ ਸਭ ਗਲਤ ਬੋਲੂਗਾ ਕਿ ਜੋ ਅੱਖਾਂ ਨਾਲ ਦੇਖਦਾ ਸਭ ਝੂਠ ਹੈ ਜੋ ਖਾਣਾ ਦੀਦਾ ਹੀ ਮਾਇਆ ਝੂਠ ਹੈ ਤੇ ਉਹਦੇ ਬੇਸ ਤੇ ਦੀਦਾ ਜੋ ਬੋਲੂਗਾ ਸਾਰਾ ਝੂਠ ਹੈ ਬੋਲੂ ਕੱਟ ਲਫ਼ਜ਼ ਉਹ ਹੈ ਕੱਟ ਆਕਾਸ਼ ਲਾਈਟ ਦਾ ਆਕਾਸ਼ ਨਾਲ ਸੰਬੰਧ ਹੁੰਦਾ ਹੈ ਜਿਹੜੀ ਲਾਈਟ ਹੈ ਸਾਡੀ ਇਹਦਾ ਸੰਬੰਧ ਆਕਾਸ਼ ਨਾਲ ਤੁਸੀਂ ਇਹਨੂੰ ਬਾਹਰ ਨਹੀਂ ਕੱਢ ਸਕਦੇ ਲਾਈਟ ਸਮੈਲ ਹੋਊਗੀ ਇੱਥੇ ਬੈਡ ਹੋਵੇ ਚਾਹੇ ਗੁੱਡ ਹੋਵੇ ਪੱਖਾ ਚਲਾ ਦੋ ਬਾਹਰ ਨਿਕਲ ਜੂ ਕਿਉਂਦਾ ਆਕਾਸ਼ ਨਾਲ ਸੰਬੰਧ ਨਹੀਂ ਉਹਦਾ ਹਵਾ ਨਾਲ ਸੰਬੰਧ ਹੈ ਇਹਦਾ ਆਕਾਸ਼ ਨਾਲ ਸੰਬੰਧ ਹੈ ਜੇ ਆਕਾਸ਼ ਦੇ ਨੇੜੇ ਰਹੂ ਮਨ ਵੀ ਜੋਤ ਹੈ ਜੋਤ ਹੈ ਨਾ ਬਸ ਜੋਤ ਦੀ ਜਿਹੜੀ ਹੈ ਰਫਤਾਰ ਆਕਾਸ਼ ਨਾਲ ਜੁੜੀ ਹੁੰਦੀ ਹੈ ਜੋਤ ਟਿਕਦੀ ਕਿੱਥੇ ਜਾ ਕੇ ਆਕਾਸ਼ ਤੇ ਟਿਕਦੀ ਹੈ ਜਾ ਹੋਰ ਕਿਤੇ ਨਹੀਂ ਟਿਕ ਸਕਦੀ ਜੇ ਜੋਤ ਆਕਾਸ਼ ਨਾਲ ਜੁੜ ਜਵੇ ਫਿਰ ਟਿਕ ਜਾਂਦੀ ਹੈ ਜੇ ਜੋਤ ਮਾਇਆ ਨਾਲ ਜੁੜ ਜਵੇ ਅੱਖਾਂ ਤੇ ਜਾਂ ਕੰਨਾਂ ਤੇ ਜਾ ਕੇ ਫਿਰ ਟਿਕਦੀ ਨਹੀਂ ਇਸ ਕਰਕੇ ਮਨ ਟਿਕਦਾ ਖਾਦਾ ਟਿਕਦਾ ਹੈ ਘਟ ਵਿੱਚ ਫਿਰ ਹੁੰਦਾ ਘਟ ਵਿੱਚ ਰਹਿ ਕੇ ਅੰਦਰ ਨਿਜ ਘਰ ਵਿੱਚ ਰਹਿ ਕੇ ਜਿੱਥੇ ਸੁੱਤਾ ਪਿਆ ਹੋਇਆ ਹੁੰਦਾ ਹੈ ਤੇ ਕਹਾਂ ਅੰਦਰ ਸੁੱਤਾ ਸੁਪਨਾ ਲਿਆ ਹੁੰਦਾ ਉਹ ਘਾਟ ਹੈ ਜਿੱਥੇ ਸੌਂ ਕੇ ਚਲਾ ਜਾਂਦਾ ਉਹਦੇ ਬਾਰੇ ਗਿਆਨ ਨਹੀਂ ਹੈ ਇਹਨੂੰ ਸੁੱਤੇ ਪਿਆ ਸੀ ਕਿੱਥੇ ਹੁੰਦੇ ਕੋਈ ਪਤਾ ਬਸ ਇੱਥੇ ਜਿੱਥੇ ਸੁੱਤਾ ਹੁੰਦਾ ਉੱਥੇ ਜਾਗੇ ਫਿਰ ਫਿਰ ਜਾਗਦਾ ਜਿੱਥੇ ਰੋਜ਼ ਜਾ ਕੇ ਸੋਨੇ ਹਨ ਉੱਥੇ ਸੁੱਤਾ ਉਸ ਜਗ੍ਹਾ ਤੇ ਜਿੰਨਾ ਚਿਰ ਨਹੀਂ ਜਾਗਦਾ ਉਹ ਜਗ੍ਹਾ ਦਾ ਗਿਆਨ ਨਹੀਂ ਹੁੰਦਾ ਉਹਨੂੰ ਜਾਗਰਤ ਅਵਸਥਾ ਨਹੀਂ ਕਹਿ ਸਕਦੇ ਆ ਜਾਗਰਤ ਅਵਸਥਾ ਨਹੀਂ ਇਹ ਮਾਇਆ ਦੇ ਵਿੱਚ ਜਾਗਦਾ ਮਾਇਆ ਦਾ ਸੁਪਨਾ ਦੇਖਦਾ ਬਹੁਤ ਤੁਸੀਂ ਮਾਇਆ ਜਮੰਥਰ ਨਹੀਂ ਰਹਿ ਸਕਦਾ ਕਿ ਦੇ ਤੇ ਡੋਲਣੀ ਹੈ ਹੁਣ ਅਸੀਂ ਅੰਦਰ ਦੀ ਬਜਾਏ ਬਾਹਰ ਜੁੜੇ ਹੋਏ ਹਾਂ ਪਰ ਇਹਦਾ ਮੂਲ ਕਿੱਥੇ ਹੈ ਮਨ ਦਾ ਮੂਲ ਕਿੱਥੇ ਹੈ ਕੱਗਾ ਕੱਟ ਕੱਟ ਨਿਵਸੈ ਸੋਈ ਸੋਈ ਇਹਦਾ ਮੂਲ ਤਾਂ ਹੈਗਾ ਹਿਰਦੇ ਵਿੱਚ ਜੜ ਤਾਂ ਹੈਗੀ ਹਿਰਦੇ ਵਿੱਚ ਆਪ ਅੱਖਾਂ ਤੇ ਦਿਮਾਗ ਦੇ ਵਿੱਚ ਦੀ ਚੜ ਕੇ ਜਲ ਕੀ ਮਛਲੀ ਜਿਹੜੀ ਖਜੂਰ ਖਜੂਰ ਤੇ ਚੜ ਕੇ ਆ ਮਾਇਆ ਡੋਲਣੀ ਹੈ ਇਸ ਕਰਕੇ ਮਨ ਡੋਲਦਾ ਕੁਝ ਵੀ ਬਾਹਰ ਖੜਾ ਨਹੀਂ ਇਹ ਕਿਵੇਂ ਖੜੇ ਐ ਨਹੀਂ ਡੋਲਦਾ ਜਿਵੇਂ ਸੂਰਜ ਡੋਲਦਾ ਅਸਲ ਦੇ ਵਿੱਚ ਡੋਲਦਾ ਕਿਉਂ ਹੈ ਇਹਦੀ ਖੁਰਾਕ ਬਾਹਰ ਹੈ ਨਹੀਂ ਬੰਦੀ ਜੋ ਮਨ ਦੀ ਤ੍ਰਿਪਤ ਹੋਣ ਵਾਲੀ ਖੁਰਾਕ ਹੈ ਨਾ ਇਹਦੇ ਰੱਜਣ ਵਾਲੀ ਖੁਰਾਕ ਹੈ ਇਹਦੀ ਤ੍ਰਿਸ਼ਨਾ ਭੁੱਖ ਵਾਲੀ ਨੂੰ ਪੂਰਾ ਕਰਨ ਵਾਲੀ ਖੁਰਾਕ ਹੈ ਉਹ ਮਾਇਆ 'ਚ ਹੈ ਨਹੀਂ ਮਾਇਆ ਦੇ ਸਰੀਰ ਦੀ ਤਾਂ ਹੈ ਸਰੀਰ ਦੀ ਚਿੰਤਾ ਨੂੰ ਬਾਹਰ ਲੈ ਕੇ ਆਉਂਦਾ ਸਰੀਰ ਦਾ ਪਹਿਲੂ ਖਾਣ ਬਾਹਰ ਹੈ ਇਹਦਾ ਆਪਣਾ ਨਹੀਂ ਇਹਦਾ ਆਪਣਾ ਤਰਨ ਖਾਣ ਘਾਟ ਵਿੱਚ ਹੀ ਹੈ ਤੇ ਘਰ 'ਚ ਹੈ ਜਿੱਥੇ ਇਹਦੇ ਵਾਸਤੇ ਸਭ ਕੁਝ ਅੰਦਰੋਂ ਮਿਲਣਾ ਨਾਮ ਦੀ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਕਾ ਵਿਸਰਾਮ ਉਹ ਘਟ ਦੇ ਵਿੱਚ ਹੈ ਦੇਹੀ ਦੇ ਵਿੱਚ ਹੈ ਤੇ ਜਿਆਦਾ ਦੀ ਖੁਰਾਕ ਹੈ ਨਹੀਂ ਦਿੱਤੇ ਇਹਦਾ ਰਸੇ ਨਹੀਂ ਸਰੀਰ ਦੇ ਰਸ ਦੇ ਬਾਹਰ ਇਹਦਾ ਰਸ ਕੋਈ ਨਹੀਂ ਬਾਹਰ ਜਿਹੜਾ ਰਸ ਵੀ ਇਹ ਲੈਂਦਾ ਹੈ ਪਹਿਲੇ ਨੂੰ ਚੰਗਾ ਲੱਗਦਾ ਥੋੜੀ ਦੇਰ ਬਾਅਦ ਉਹ ਰਸ ਇਹਨੂੰ ਚੰਗਾ ਨਹੀਂ ਲੱਗਦਾ ਫਿਰ ਹੋਰ ਰਸ ਚਾਹੀਦਾ ਉਹ ਤੋਂ ਬਾਅਦ ਫਿਰ ਹੋਰ ਚਾਹੀਦਾ ਉਹ ਤੋਂ ਬਾਅਦ ਹੋਰ ਚਾਹੀਦਾ ਇਦਾਂ ਅਦਲ ਬਦਲ ਅਦਲ ਬਦਲ ਅਦਲ ਬਦਲ ਦੇ ਵਿੱਚ ਤੁਰੇ ਹੀ ਰਹਿੰਦੇ ਜੇ ਹਿਰਦੇ ਦੇ ਵਿੱਚ ਕਿਤੇ ਜਵੇ ਉੱਥੇ ਨੂੰ ਡੋਬਰਾ ਆ ਜਵੇ ਉਹ ਇਹਦੀ ਆਪਣੀ ਖਰਾਕ ਹੈ ਇਹਦੀ ਆਪਣੀ ਭੁੱਖ ਇੰਨੀ ਹੈ ਮਾਇਆ ਦੇ ਸਾਰੇ ਪਦਾਰਥਾਂ ਨਾਲ ਨਹੀਂ ਉਤਰਦੀ ਭੁੱਖ ਮਨ ਦੇ ਲੈਵਲ ਤੇ ਹੁੰਦੀ ਹੈ ਸਰੀਰ ਦੇ ਲੈਵਲ ਤੇ ਭੁੱਖ ਨਹੀਂ ਹੁੰਦੀ ਗੁਰਮੁਖਾਂ ਦੀ ਬੋਲੀ ਜੀ ਸਰੀਰ ਦੇ ਜਿਹੜੀ ਲੈਵਲ ਦੀ ਭੁੱਖ ਹੈ ਨਾ ਉਹਨੂੰ ਲੋੜ ਕਹਿੰਦੇ ਨੇ ਕਹਿੰਦੇ ਲੋੜ ਲੱਗੀ ਹੈ ਅਸੀਂ ਕਹਿੰਦੇ ਭੁੱਖ ਲੱਗੀ ਉਸੇ ਨੂੰ ਹੀ ਫਰਕ ਲੋੜ ਪੂਰੀ ਕੀਤੀ ਜਾ ਸਕਦੀ ਹੈ ਲੋੜ ਲਿਮਟਿਡ ਹੈ ਭੁੱਖ ਲਿਮਟਿਡ ਨਹੀਂ ਹੁੰਦੀ ਇਹਨੂੰ ਭੁੱਖ ਹੈ ਮਨ ਨੂੰ ਅਸਲ 'ਚ ਭੁੱਖ ਲੱਗੀ ਹੋਈ ਹੈ ਮਾਇਆ ਪੂਰੀ ਮਾਇਆ ਦੀ ਖਰਾਕ ਹੈ ਜੀ ਮਾਇਆ ਸਰੀਰ ਦੀ ਖਰਾਕ ਹੈ ਮਾਇਆ ਦੀ ਲੋੜ ਹੈ ਸਰੀਰ ਇਹਦੀ ਲੋੜ ਹੈ ਪਹਿਲਾਂ ਤਾਂ ਸਰੀਰ ਲੋੜ ਹੈ ਜੀ ਕਿਸੇ ਸਾਡੀ ਲੋੜ ਹੈ ਸਕੂਟਰ ਸਾਡੀ ਲੋੜ ਹੈ ਕਿਸੇ ਤੱਕ ਪਹੁੰਚਣ ਕਿਸੇ ਜਗ੍ਹਾ ਜਾਂ ਜਗ੍ਹਾ ਪਹੁੰਚੇ ਸਕੂਟਰ ਛੱਡਦਾ ਲੋੜ ਹੈ ਲੋੜ ਦੀ ਕੋਈ ਹੱਦ ਹੁੰਦੀ ਹੈ ਸਰੀਰ ਦੀ ਲੋੜ ਹੈ ਇੱਕ ਹੱਦ ਤੱਕ ਦੀ ਲੋੜ ਹੈ ਉਸ ਤੋਂ ਬਾਅਦ ਦੀ ਲੋੜ ਨਹੀਂ ਹੈ ਜੇ ਕੰਮ ਪੂਰਾ ਹੋ ਜਾਵੇ ਫਿਰ ਲੋੜ ਨਹੀਂ ਜੇ ਕੰਮ ਨਹੀਂ ਪੂਰਾ ਹੋਇਆ ਫਿਰ ਲੋੜ ਹੈ ਜਿਨ੍ਹਾਂ ਦਾ ਕੰਮ ਪੂਰਾ ਨਹੀਂ ਹੁੰਦਾ ਉਹਨਾਂ ਨੂੰ ਸਰੀਰ ਦੀ ਲੋੜ ਰਹਿੰਦੀ ਹੈ ਜਿਨ੍ਹਾਂ ਦਾ ਪੂਰਾ ਹੋ ਜਾਂਦਾ ਉਹਨਾਂ ਨੂੰ ਸਰੀਰ ਦੀ ਲੋੜ ਨਹੀਂ ਰਹਿੰਦੀ ਜਿਨ੍ਹਾਂ ਦਾ ਕੰਮ ਵਿਚਾਰਿਆ ਉਹਨਾਂ ਨੂੰ ਲੋੜ ਨਹੀਂ ਹੈ ਇੱਕ 10ਵੀਂ ਤੱਕ ਦਾ ਸਕੂਲ ਹੈ ਜਿਹੜਾ 10ਵੀਂ ਪਾਸ ਕਰਕੇ ਉਹਨੂੰ ਸਕੂਲ ਦੀ ਲੋੜ ਨਹੀਂ ਪਰ ਜਿਹੜਾ ਫੇਲ ਹੋ ਗਿਆ ਉਹਨੂੰ ਲੋੜ ਹੈ ਜਿੰਨਾ ਜਰ ਪਾਸ ਨਹੀਂ ਕਰ ਜਾਂਦਾ ਉਹਨੂੰ ਲੋੜ ਹੈ ਉਹ ਸਟੇਜ ਜਿਹੜਾ ਪਾਰ ਕਰ ਲੈਂਦਾ ਉਹਨੂੰ ਲੋੜ ਨਹੀਂ ਰਹਿੰਦੀ ਸਰੀਰ ਦੀ ਲੋੜ ਹੈ ਸਾਨੂੰ ਜੇ ਸਰੀਰ ਦੀ ਲੋੜ ਹੈ ਤੇ ਸਰੀਰ ਦੇ ਵਾਸਤੇ ਜੋ ਚੀਜ਼ਾਂ ਨੇ ਉਹਦੀ ਵੀ ਲੋੜ ਹੈ ਭੁੱਖ ਦੀ ਹੈ ਸੰਸਾਰ ਕਹਿੰਦਾ ਵੀ ਅਗਲਾ ਜਨਮ ਨਹੀਂ ਮਿਲਣਾ ਚਾਹੀਦਾ ਜਨਮ ਮਰਨ ਚੋਂ ਕੱਟਣਾ ਚਾਹੀਦਾ ਕੱਟ ਹੋਣਾ ਚਾਹੀਦਾ ਤੇ ਅਗਲਾ ਸ਼ਰੀਰ ਤਾਂ ਚਾਹੁੰਦਾ ਨਹੀਂ ਫਿਰ ਇਸ ਨਜ਼ਰੀਏ ਤੋਂ ਦੇਖੀਏ ਤਾਂ ਦੁਨੀਆ ਦੇ ਸਾਰੇ ਧਰਮ ਕਹਿੰਦੇ ਨੇ ਸਰੀਰ ਇੱਕ ਸ਼ਰਾਬ ਹੈ ਜੰਮਣ ਮਰਨ ਦਾ ਦੁੱਖ ਹੈ ਨਾ ਜੇ ਜੰਮਣ ਮਰਨ ਦੁੱਖ ਹੈ ਤਾਂ ਸਰੀਰ ਤਾਂ ਸ਼ਰਾਬ ਹੈ ਫਿਰ ਇਸ ਸ਼ਰਾਬ ਤੋਂ ਤਾਂ ਬਚਣਾ ਚਾਹੀਦਾ ਇਹਨਾਂ ਨੂੰ ਨਹੀਂ ਸੋਚਦੇ ਵਿਸਾਲ ਤੋਂ ਬਚਣਾ ਚਾਹੀਦਾ ਇਹ ਤੋਂ ਬਚਣਾ ਗਾਹਾਂ ਦਾ ਜਨਮ ਨਾ ਹੋਵੇ ਸਾਰੇ ਧਰਮ ਦਾ ਦਾਰੂਬਦਾਰ ਹੈ ਅਗਲਾ ਜਨਮ ਨਾ ਹੋਵੇ ਗੁਰਬਾਣੀ ਦਾ ਤਾਂ ਇਹੀ ਹੈ ਟੀਚਾ ਟਾਰਗੇਟ ਪਰ ਸਿੱਖਾਂ ਦਾ ਟਾਰਗੇਟ ਨਹੀਂ ਹੈ ਸਿੱਖਾਂ ਦਾ ਟਾਰਗੇਟ ਤਾਂ ਹੈਗਾ ਵੀ ਦੁਨਿਆਵੀ ਪਦਾਰਥ ਗੁਰਦਾਰੇ ਤੋਂ ਮਿਲਦੇ ਨੇ ਵੱਧ ਤੋਂ ਵੱਧ ਕਿਵੇਂ ਮਿਲਣ ਟਾਰਗੇਟ ਬਦਲ ਲਿਆ ਸੀ ਤਾਂ ਹਾਂ ਬਾਕੀ ਧਰਮਾਂ ਦਾ ਟਾਰਗੇਟ ਇਹ ਹੈ ਬਾਕੀ ਦੁਨੀਆ ਦੀਆਂ ਸਾਰੀਆਂ ਮੱਤਾਂ ਦਾ ਟਾਰਗੇਟ ਹੈ ਅਸੀਂ ਵੀ ਉਹੀ ਟਾਰਗੇਟ ਕਰ ਲਏ ਬਣਾ ਲਿਆ ਉਹ ਇਸ ਕਰਕੇ ਬਣਾਇਆ ਕਿ ਗੁਰੂਆਂ ਦੇ ਪਿੱਛੇ ਭਗਤਾਂ ਦੇ ਪਿੱਛੇ ਭੀੜ ਨਹੀਂ ਸੀ ਇਕੱਠੀ ਹੁੰਦੀ ਦੂਜੇ ਧਰਮਾਂ ਦੇ ਪਿੱਛੇ ਭੀੜ ਇਕੱਠੀ ਹੁੰਦੀ ਸੀ ਜਿਨ੍ਹਾਂ ਨੂੰ ਭੀੜ ਦੀ ਲੋੜ ਸੀ ਉਹਨਾਂ ਨੇ ਟਾਰਗੇਟ ਬਦਲ ਲਿਆ ਜਿੰਨਾ ਜਿਹੜਾ ਟਾਰਗੇਟ ਨਹੀਂ ਬਦਲਿਆ ਗੁਰੂ ਦੇ ਵਿੱਚ ਭੀੜ ਨਹੀਂ ਇਕੱਠੀ ਹੋਈ ਭੀੜ ਵਾਸਤੇ ਤੁਹਾਨੂੰ ਟਾਰਗੇਟ ਭੀੜ ਵਾਲਾ ਬਣਾਉਣਾ ਪੈਣਾ ਜੋ ਭੀੜ ਚਾਹੁੰਦੀ ਹੈ ਪ੍ਰਚਾਰ ਉਹ ਕਰਨਾ ਪੈਣਾ ਅੱਜ ਪ੍ਰਚਾਰ ਕੀ ਹੋ ਰਿਹਾ ਸਮਾਜਿਕ ਸੁਧਾਰ ਦਾ ਪ੍ਰਚਾਰ ਹੋ ਰਿਹਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਹੋ ਰਿਹਾ ਸਮਾਜਿਕ ਗੱਲ ਹੈ ਗੁਰਬਾਣੀ ਦਾ ਤਾਂ ਕੋਈ ਵੀ ਟਾਰਗੇਟ ਹੈ ਹੀ ਨਹੀਂ ਕਿਸੇ ਪਾਸੇ ਵੀ ਨਹੀਂ ਇਹ ਟੱਚੇ ਨਹੀਂ ਕੀਤਾ ਹੋਇਆ ਵਿਸ਼ਾ ਗੁਰਬਾਣੀ ਨੇ ਤਾਂ ਗੁਰਬਾਣੀ ਦਾ ਕਹਿੰਦੀ ਹੈ ਤੁਮ ਸੰਗ ਜੋੜ ਅਵਰ ਸੰਗ ਤੋੜੀ ਇਹ ਕਹਿੰਦਾ ਨੇ ਤੁਮ ਸੰਗ ਤੋੜ ਅਵਰ ਸੰਗ ਜੋੜੀ ਅਸੀਂ ਤਾਂ ਦੁਨੀਆ ਨਾਲ ਜੋੜ ਲਈ ਤੋੜ ਕੇ ਉਹਦੇ ਨੂੰ ਜਿਹੜੇ ਲੋਕ ਸਮਾਜ ਸੁਧਾਰ ਦਾ ਕੰਮ ਕਰਦੇ ਨੇ ਉਹਨਾਂ ਨੇ ਸੱਚ ਨੂੰ ਤੋੜ ਕੇ ਸੰਸਾਰ ਨੂੰ ਜੋੜ ਲਈ ਤਾਂ ਸੰਸਾਰ ਨਾਲ ਜੋੜੀ ਗਈ ਇਹ ਨਿਆਰੀ ਮੱਤ ਹੈ ਇਹਦਾ ਨਹੀਂ ਟਾਰਗੇਟ ਹੈ ਹੈ ਹੋਰ ਸਾਰੀਆਂ ਮੱਤਾਂ ਦਾ ਟਾਰਗੇਟ ਹੈ ਇਹ ਸੰਸਾਰ ਦਾ ਟਾਰਗੇਟ ਇਹ ਹੈ ਸਰੀਰ ਦੀਆਂ ਲੋੜਾਂ ਸਰੀਰਕ ਸੁਖ ਔਰ ਗੁਰਮਤ ਕਹਿੰਦੀ ਹੈ ਦੁੱਖ ਦਾਰੂ ਸੁਖ ਰੋਗ ਭਿਆ ਤੇ ਰੋਗ ਹੈ ਸੁਖ ਗੁਰਬਾਣੀ ਤਾਂ ਉਲਟ ਖੜੀ ਹੈ ਸਾਰੀਆਂ ਮਤਾਂ ਨੂੰ ਸਨਾਤਨ ਮਤ ਹੈ ਜਿਹੜੀ ਅੱਜ ਅਸੀਂ ਮਤ ਦਾ ਪ੍ਰਚਾਰ ਕਰਦੇ ਹਾਂ ਮਤ ਸਨਾਤਨ ਹੈ ਪਹਿਲਾਂ ਕਬੀਰ ਵੀ ਸੁਨਾਤ ਗਏ ਸੀ ਜਦੋਂ ਵਾਲਾ ਫੇਰਦਾ ਸੀ ਤਾਂ ਭਗਤ ਕਬੀਰ ਜੀ ਨੂੰ ਜਦ ਪਤਾ ਲੱਗਿਆ ਨਾ ਮੱਠ ਦਾ ਜਦ ਮਨ ਮਰ ਗਿਆ ਜਦ ਸਾਰਾ ਦੇਖਿਆ ਕਹਿੰਦਾ ਉਹ ਤਾਂ ਇਹ ਤਾਂ ਮੱਤੇ ਸਾਰੀ ਉਲਟ ਹੈ ਉਹ ਪਹਿਲੀ ਮੱਤ ਤੇ ਜਿਹੜੀ ਪਹਿਲੀ ਮੱਤ ਦੀ ਤਾਂ ਸਾਰਾ ਹੀ ਗੱਲ ਉਲਟ ਹੈ ਇਹ ਮਨ ਉਲਟ ਸਨਾਤਨ ਹੋਇਆ ਮੰਨਤਾ ਮੇਰਾ ਸਨਾਤਨ ਧਰਮ ਤੋਂ ਬਿਲਕੁਲ ਉਲਟ ਖੜਾ ਹੋਣਾ ਇਸ ਪਰ ਜਾਣਿਆ ਕਦ ਪਤਾ ਨਾ ਲੱਗਾ ਤਬ ਜਾਣਿਆ ਜਬ ਜੀਵਤ ਬੂਆ ਜਦ ਮਨ ਜਿਉਂਦਾ ਹੀ ਮਰ ਗਿਆ ਫਿਰ ਸਮਝ ਆਈ ਵੀ ਇਹ ਤਾਂ ਮਤ ਉਹ ਪੱਛਮ ਨੂੰ ਜਾ ਰਹੀ ਸੀ ਮਤ ਮੈਂ ਪੂਰਬ ਨੂੰ ਜਾ ਰਿਹਾ ਤਾਂ 180 ਡਿਗਰੀ ਦਾ ਫਰਕ ਹੈ ਸੰਸਾਰ ਦੀ ਸੋਚ ਤੋਂ 180 ਡਿਗਰੀ ਦਾ ਅੰਤਰ ਹੈ ਭਗਤਾਂ ਦੀ ਸੋਚ ਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਅਸੀਂ ਅੱਜ ਚੱਲਦੇ ਆ ਦੁਨੀਆ ਭੱਤ ਚੱਲਾਂ ਦੁਨੀਆ ਜਿਵੇਂ ਦੁਨੀਆ ਚੱਲਦੀ ਹੋਵੇ ਚੱਲਦੇ ਤਾਂ ਦੁਨੀਆ ਦੀ ਭੀੜ ਆਉਂਦੀ ਹੈ ਜੁੜਦੀ ਹੈ ਜੇ ਗੁਰਮਤਿ ਦੀ ਗੱਲ ਕਰੀਏ ਕੋਈ ਨਹੀਂ ਮਗਰ ਲੱਗਦਾ ਕਬੀਰ ਕਹਿੰਦਾ ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪੜੀ ਬਹੀਰ ਪੜਦ ਨੇ ਜਿਹੜੀ ਲਕੀਰ ਖਿੱਚੀ ਸਾਰੇ ਮਗਰ ਹੋਲੇ ਪੰਡਤ ਸਾਰਿਆਂ ਨੇ ਗੱਲ ਲਈ ਪੰਡਤ ਮਨੋ ਕਾਮਨਾ ਜੋ ਪੂਰੀਆਂ ਕਰਦਾ ਸੀ ਪੰਡਤ ਇੱਛਾਵਾਂ ਜੋ ਪੂਰੀਆਂ ਕਰਦਾ ਸੀ ਪੰਡਤ ਗੁਰਬਾਣੀ ਕੁਝ ਹੋਰ ਕਹਿੰਦੀ ਸੀ ਉਲਟ ਕਹਿੰਦੀ ਸੀ ਪੰਡਤ ਇਸ ਕਰਕੇ ਤਵੀਰ ਕੱਲਾ ਹੀ ਰਹਿ ਗਿਆ ਨਾਨਕ ਕੱਲਾ ਹੀ ਰਹਿ ਗਿਆ ਘਰ ਦੇ ਵੀ ਸਾਥ ਛੱਡ ਗਏ ਅੱਜ ਭੀੜ ਹੋਣ ਦਾ ਕਾਰਨ ਗੁਰਦੁਆਰਿਆਂ ਦੇ ਵਿੱਚ ਇਹ ਹੈ ਕਿ ਅੱਜ ਗੁਰਮਤ ਅਸੀਂ ਛੱਡਤੀ ਜੇ ਗੁਰਮਤ ਦਾ ਪ੍ਰਚਾਰ ਕਰਾਂਗੇ ਭੀੜ ਹਟ ਜੂਗੀ ਹੁਣ ਭੀੜ ਹਟੀ ਕਿਉਂ ਰੋਜ਼ ਕਿਉਂ ਨਹੀਂ ਜਾਂਦੀ ਕਿਉਂਕਿ ਜਿਹੜਾ ਇਹ ਬੋਲਦੇ ਨੇ ਝੂਠ ਹੈ ਲੋਕ ਅਰਦਾਸਾਂ ਕਰਦੇ ਨੇ ਉਹਦੀ ਪੂਰੀ ਨਹੀਂ ਹੁੰਦੀ ਜੇ ਨਹੀਂ ਪੂਰੀ ਹੁੰਦੀ ਉਹ ਜਿਹੜੀ ਸ਼ਰਧਾ ਸੀ ਟੁੱਟ ਗਈ ਸ਼ਰਧਾ ਤਾਂ ਕੱਚਾ ਧਾਗਾ ਹੁੰਦਾ ਹੈ ਕੱਚਾ ਤਾਂ ਨਹੀਂ ਹੁੰਦਾ ਕਿੰਨਾ ਚੱਲਦਾ ਟੁੱਟਣ ਨੂੰ ਸ਼ਰਦਾ ਦਾ ਜਿਹੜਾ ਹੈ ਨਾ ਧਰਮ ਉਹ ਕੱਚੇ ਧਾਗੇ ਜੇ ਨਹੀਂ ਹੁੰਦਾ ਉਹਦਾ ਸ਼ਕਤੀ ਜੇ ਪੂਰੀ ਹੋ ਗਈ ਸ਼ਰਦਾਵਾਨ ਲੋਭੀ ਹੁੰਦਾ ਹੈ ਹਮੇਸ਼ਾ ਸ਼ਰਦਾ ਕਾਦੇ ਰੱਖਦਾ ਕੋਈ ਉਹਦਾ ਲੋਭ ਦੀ ਪੂਰਤੀ ਹੈ ਤੁਸੀਂ ਕਿਸੇ ਨੇ ਕਹਿਤਾ ਵੀ ਜਲ ਬਈਆ ਤੇਰੀ ਉਹ ਇਤਿਹਾਸ ਪੂਰੀ ਹੋ ਜੂਗੀ ਚਲਾ ਗਿਆ ਸੁਖ ਸੁਖ ਲਈ ਅਰਦਾਸ ਕਰ ਲਈ ਵੀ ਆ ਮੈਂ ਕਰ ਦੂੰਗਾ ਤੁਸੀਂ ਆ ਮੇਰਾ ਕੰਮ ਹੈ ਹੋ ਜਵੇ ਜੇ ਨਾ ਹੋਇਆ ਸ਼ਰਧਾ ਟੁੱਟ ਜਾਣੀ ਹੈ ਸ਼ਰਧਾ ਲੋਕਾਂ ਦੀ ਟੁੱਟ ਚੁੱਕੀ ਹੈ ਹੁਣ ਗੁਰਦੁਆਰਿਆਂ ਨੂੰ ਮਿਊਜ਼ੀਅਮ ਬਣਾਉਣਾ ਪੈ ਗਿਆ ਸਾਨੂੰ ਮਿਊਜ਼ੀਅਮ ਦੇ ਤੌਰ ਤੇ ਜਾਂਦੇ ਜਿਵੇਂ ਮਿਊਜ਼ੀਅਮ ਜਾਈਦਾ ਕਾਰਾਂ ਭਰ ਕੇ ਜੋ ਤੁਹਾਨੂੰ ਦੇਖ ਦਿਖਾ ਕੇ ਲਿਆਈਏ ਕੋਈ ਸੁਣ ਨਹੀਂ ਜਾਂਦਾ ਕੋਈ ਸਮਝਣ ਨਹੀਂ ਜਾਂਦਾ ਦਰਸ਼ਨ ਕਰਨ ਜਾਂਦੇ ਨੇ ਦਰਸ਼ਨ ਕਰਨ ਦੇਖਣਾ ਉਹ ਤਾਂ ਫਿਰ ਲਾਲ ਕਿਲੇ ਨੂੰ ਵੀ ਦੇਖਣ ਜਾਂਦੇ ਨੇ ਤਾਜ ਮਹਿਲ ਨੂੰ ਵੀ ਦੇਖਣ ਜਾਂਦੇ ਨੇ ਤੇ ਫਿਰ ਉਹ ਗੱਲ ਹੋ ਗਈ ਗੁਰਮਤਿ ਦੀ ਗੱਲ ਖਤਮ ਹੋ ਗਈ ਜਦੋਂ ਮਿਊਜ਼ੀਅਮ ਬਣ ਜਾਣ ਨਾ ਮੰਦਰ ਗੁਰਦੁਆਰੇ ਧਰਮ ਦਾ ਦੁਆਲਾ ਨਿਕਲ ਜਾਂਦਾ ਸੱਚ ਦਾ ਕਾਲ ਪੈ ਜਾਂਦਾ ਹੁੰਦਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੈਤਾਲ ਵਿਓ ਬੀਜ ਪਤ ਲੈ ਗਏ ਅਬ ਕਿਉਂ ਗਵੇ ਦਾਲ ਸਾਰੇ ਦੇ ਅੰਦਰ ਦਾਲ ਹੈ ਗਿਆਨ ਪੈਦਾ ਕਿਵੇਂ ਹੋ ਉਗੇ ਕਿਵੇਂ ਕਿਸੇ ਦੇ ਅੰਦਰ ਉਗੇ ਤਾਂ ਤਾਂ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤਮਾ ਫਿਰ ਰੁੱਤ ਵੀ ਹੋਵੇ ਗੁਰਬਾਣੀ ਦੀ ਸੋਝੀ ਜਦੋਂ ਪ੍ਰਗਟ ਹੁੰਦੀ ਉਹ ਰੁੱਤ ਹੁੰਦੀ ਹੈ ਜੇ ਸੋਝੀ ਪ੍ਰਗਟ ਨਾ ਹੋਵੇ ਤਾਂ ਸੰਤੋਖੀ ਇੱਕ ਹੋਇਆ ਹੋਇਆ ਵੀ ਉਗਦਾ ਨਹੀਂ ਹੁੰਦਾ ਗੁਰੂ ਅਮਰਦਾਸ ਇੱਕ ਹੋਏ ਤੇ ਉੱਗੇ ਨਹੀਂ ਉੱਗੇ ਜਲ ਤੇ ਸੋਝੀ ਬਣੀ ਹਾਂਜੀ ਕੱਗਾ ਘਟ ਘਟ ਨਿਮਸੈ ਸੋਈ ਘਟ ਫੁੱਟੇ ਕੱਗਾ ਘਟ ਘਟ ਨਿਮਸੈ ਸੋਈ ਸਾਰਿਆਂ ਦੇ ਅੰਦਰ ਨਿਵਾਸ ਹੈ ਉਹਦਾ ਬਾਹਰ ਟੋਲਣ ਦੀ ਕੋਈ ਲੋੜ ਨਹੀਂ ਕਿਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੁਣਨੀ ਤਾਂ ਬਾਣੀ ਸੀ ਗੁਰਦੁਆਰਿਆਂ 'ਚ ਉਹ ਸੁਣੀ ਜਾਂਦੀ ਨਹੀਂ ਉਹਨਾਂ ਨੂੰ ਸਮਝ ਆਪ ਨਹੀਂ ਕਰਨ ਕੀ ਜਾਣਦੇ ਉੱਥੇ ਜਿਹੜੀ ਚੀਜ਼ ਦੀ ਸੋਝੀ ਉਹਨਾਂ ਨੇ ਦੇਣੀ ਤੇ ਤਾਂ ਦੇ ਰਹੇ ਨਹੀਂ ਇਹ ਤਾਂ ਸਕੂਲ ਸੀ 4 ਸਾਲ ਸੀ ਗੁਰੂ ਦੀ ਗੁਰਮਤ ਦੀ ਸੋਝੀ ਮਿਲਦੀ ਸੀ ਉਹ ਤਾਂ ਮਿਲਦੀ ਹੈ ਨਹੀਂ ਹੁਣ ਉੱਥੋਂ ਉਹਨਾਂ ਨੂੰ ਆਪ ਨਹੀਂ ਪਤਾ ਉਹਨਾਂ ਨੂੰ ਆਪ ਲੋੜ ਵੀ ਹੈ ਨਹੀਂ ਲੋੜ ਨਹੀਂ ਹੈ ਉਹਦੀ ਲੋੜ ਤਾਂ ਗੋਲਕ ਦੀ ਹੈ ਗੋਲਕ ਦੇ ਬਿਨਾਂ ਕੰਮ ਨਹੀਂ ਚੱਲਦਾ ਉਹਨਾਂ ਦਾ ਸੰਗਤ ਦੀ ਪੀੜ ਬਿਨਾਂ ਨਹੀਂ ਕੰਮ ਚੱਲਦਾ ਉਹਨਾਂ ਦਾ ਇਹਦੇ ਬਿਨਾਂ ਕੰਮ ਚੱਲਦਾ ਕਾਟ ਕਾਟ ਦੇ ਵਿਸ਼ੇ ਸੋਈ ਉਹ ਤਾਂ ਅੰਦਰ ਹੈ ਸਭ ਦੇ ਕਬੀਰ ਦਾ ਜਿਹੜਾ ਪਹਿਲਾ ਵਾਲਾ ਦਿੱਤੀ ਗੁਰੂ ਹੈ ਸਵਾਮੀ ਰਾਮਾਨੰਦ ਉਹ ਕੀ ਕਹਿ ਰਹੇ ਇਹੀ ਕਹਿ ਰਹੇ ਨੇ ਉਹ ਵੀ ਤਾਂ ਚੱਲਿਆ ਸੀਗਾ ਮੰਦਰ ਪੂਜਾ ਕਰਨ ਜੇ ਕਬੀਰ ਨੇ ਕਿਹਾ ਦਾ ਤੇਰੇ ਅੰਦਰ ਆ ਉਹਨੂੰ ਸਮਝ ਆ ਗਈ ਆਦਤ ਬਣੀ ਹੋਈ ਸੀ ਥਾਲੀ ਚੁੱਕ ਲਈ ਫੇਰ ਇੱਕ ਦਿਨ ਦਿਵਸ ਮਨ ਭਿਓ ਉਮੰਗ ਲਿਖਦਾ ਨਾ ਸ਼ਬਦ ਹੈ ਇੱਕੋ ਸ਼ਬਦ ਹੈ ਉਹਦਾ ਇੱਕ ਦਿਵਸ ਸਮਰ ਭਿਓ ਵੰਗ ਕਾਸ ਚੋਆ ਚੰਦਨ ਬਹੁਤ ਸੁਗੰਧ ਪੂਜਣ ਚੱਲੀ ਬ੍ਰਹਮ ਠਾਏ ਗੁਰ ਬ੍ਰਹਮ ਬਤਾਇਓ ਮਨ ਹੀ ਮਨ ਉਹਰੇ ਦਾ ਦੱਸਿਆ ਮਨ ਦੇ ਵਿੱਚ ਥਾਲੀ ਰੱਖਤੀ ਉਹ ਤਾਂ ਜਾਈਏ ਜੋ ਇਹ ਨਾ ਹੋਏ ਇਹ ਸ਼ਬਦ ਲਿਖਣ ਦਾ ਕੀ ਫਾਇਦਾ ਸੀ ਅਸੀਂ ਤਾਂ ਫੇਰ ਉਹੀ ਗੱਲ ਕਰਦੇ ਪ੍ਰਚਾਰ ਤਾਂ ਫੇਰ ਉਲਟ ਹੁੰਦਾ ਉਹਨਾਂ ਦੇ ਮੰਦਰ ਸੀ ਅਸੀਂ ਗੁਰਦੁਆਰੇ ਬਣਾ ਲਏ ਉਹੀ ਠੱਗੀ ਫੇਰ ਸ਼ੁਰੂ ਕਰਦੀ ਜਿਹੜੀ ਠੱਗੀ ਦੂਏ ਧਰਮ ਕਰ ਰਹੇ ਤੇ ਸਿੱਖਾਂ ਨੂੰ ਉਹੀ ਠੱਗੀ ਹੋ ਰਹੀ ਅੱਜ ਫੇਰ ਨਵੇਂ ਠੱਗ ਪੈਦਾ ਹੋ ਗਏ ਪੰਡਤ ਹਟ ਗਿਆ ਨਵਾਂ ਪੰਡਤ ਪੈਦਾ ਹੋ ਗਿਆ ਕਿਰਪਾ ਨਾਲ ਨਵੇਂ ਬਾਪੜ ਪੈਦਾ ਹੋ ਗਏ ਨਵੇਂ ਪੁਜਾਰੀ ਪੈਦਾ ਹੋ ਗਏ ਨਵੇਂ ਕੀਰਤਨੀਏ ਅਖੋ ਦੇਖੋ ਕੀਰਤਨ ਕਿੱਡਾ ਫਰਾਡ ਹੈ ਇਹਨੂੰ ਕੀਰਤਨ ਕਹਿੰਦੇ ਕੀਰਤਨ ਹੈ ਉਹ ਨਹੀਂ ਜਦੋਂ ਅਰਦਾਸ ਹੁੰਦੀ ਹੈ ਸ਼ਬਦ ਚੌਕੀ ਦੀ ਕੀ ਅਰਦਾਸ ਕਹਿੰਦੇ ਨੇ ਰੋਜ਼ ਅੰਮ੍ਰਿਤਸਰ ਤੇ ਇਹਨਾਂ ਨੂੰ ਕੀਰਤਨ ਰੱਖਤਾ ਕਿਉਂ ਰੱਖਿਆ ਵੇ ਕੀਰਤਨ ਕਿਹਨੂੰ ਪੁੱਛ ਕੇ ਰੱਖਿਆ ਤੁਸੀਂ ਕੀਰਤਨ ਇਹ ਸ਼ਬਦ ਚੌਕੀ ਹੈ ਗੁਰੂ ਤਾਂ ਸ਼ਬਦ ਗੁਰੂ ਘਰ ਦਾ ਸ਼ਬਦ ਚੌਕੀ ਕਿਹਾ ਜਾਂਦਾ ਸੀ ਸ਼ਬਦ ਚੌਕੀ ਜੀ ਕੀ ਅਰਦਾਸ ਸਤਿਗੁਰੂ ਕੀਰਤਨ ਪ੍ਰਧਾਨਾ ਕਹਿੰਦੇ ਹਾਂ ਕੀਰਤਨ ਸੀ ਵਿਆਖਿਆ ਇਹਦੀ ਅੰਦਰ ਕੀਰਤਨ ਕੇਵਲ ਵਿਖਿਆਨ ਗੁਰਬਾਣੀ ਦਾ ਜਿਹੜਾ ਵਿਖਿਆਨ ਹੈ ਨਾਨਕ ਨੇ ਕੀਤਾ ਕੀਰਤਨ ਭਗਤ ਬਾਣੀ ਦਾ ਵਿਖਿਆਨ ਕਰਕੇ ਜਿਹੜਾ ਵਿਖਿਆਨ ਕਰਦਾ ਉਹਦਾ ਖੁਲਾਸਾ ਕਰਦਾ ਉਸੇ ਗੱਲ ਦਾ ਉਹ ਕੀਰਤਨ ਐਕਸਪਲੇਨ ਕਰਕੇ ਜਿਹੜਾ ਦੱਸਦਾ ਹੈ ਬਰੀਕੀ ਨਾਲ ਸਮਝਾਉਂਦਾ ਹੈ ਇਹਦੇ ਗੋਝ ਭੇਦ ਵਾਲੀ ਦੇ ਦੱਸਦਾ ਹੈ ਉਹ ਹੁੰਦਾ ਕੀਰਤਨ ਇਹ ਤਾਂ ਰਾਗੀ ਨੇ ਕੋਈ ਗਾਵਾ ਰਾਗੀ ਨਾਦੀ ਬੇਦੀ ਉਹ ਭਾਂਤ ਕਰ ਨਹੀਂ ਹਰ ਹਰ ਪੀਜਾ ਰਾਮ ਰਾਜੇ ਉਹਨਾਂ ਦਾ ਮਨ ਨਹੀਂ ਭਿੱਜ ਸਕਦਾ ਜਿਹੜੇ ਗਾਉਂਦੇ ਨੇ ਰਾਗੇ ਨਾਲ ਦੇ ਬਾਹਰ ਹੈ ਤਾਂ ਗੁਰਮੁਖ ਵੀ ਰਾਗੇ ਨਾਲ ਦੇ ਬਾਹਰ ਰਾਗ ਰਾਗ ਦਾ ਕੀ ਕੰਨ ਰਸ ਹੈ ਜੇ ਗਿਆਨ ਨਹੀਂ ਨਾ ਜੋ ਮੈਂ ਕਹਿ ਰਿਹਾ ਜੋ ਗਾ ਰਿਹਾ ਮੈਨੂੰ ਨਹੀਂ ਪਤਾ ਮੈਂ ਕੀ ਕਹਿ ਰਿਹਾ ਮੈਂ ਨਾ ਮੈਨੂੰ ਸੋਝੀ ਹੈ ਨਾ ਮੈਂ ਕਿਸੇ ਨੂੰ ਸੋਝੀ ਕਰਾ ਰਿਹਾ ਉਹ ਤਾਂ ਅੱਗੇ ਵੀ ਸੀ ਪਹਿਲਾਂ ਵੀ ਕਰਦੇ ਸੀ ਉਹ ਕੌਣ ਸੀ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਉਹਨਾਂ ਨੂੰ ਕਿਹਾ ਸੀ ਇਹ ਹੁਣੇ ਨਾ ਤੇ ਲੱਗੂਗਾ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਇਹਨਾਂ ਦੀ ਵੀ ਘਰੇ ਮਸੀਤ ਹੈ ਇਹ ਸਭ ਗੱਲਾਂ ਜਿਹੜੀਆਂ ਲਿਖੀਆਂ ਨੇ ਰੱਦੀ ਦੀ ਟੋਕਰੀ ਸੁੱਟਦੀਆਂ ਚੱਕ ਕੇ ਸਿੱਖਾਂ ਵਾਇਰਸ ਨੇ ਸਟਾਤੀ ਲੋਭ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਰੌਲਾ ਇੰਨਾ ਪਾਉਂਦੇ ਨੇ ਰੌਲੇ ਜੇ ਗੱਲ ਗੁਰਬਾਣੀ ਦੀ ਤੇ ਬੜ ਬੜੀਆਂ ਭੀੜਾਂ ਇਕੱਠੀਆਂ ਕਰਕੇ ਬੜੇ ਬੜੇ ਸਟੇਜਾਂ ਲਾ ਕੇ ਇਹਦੀ ਸਾਰੀ ਗੱਲ ਰੌਲੇ 'ਚ ਪਾਤੀ ਜਾਣ ਬੁੱਝ ਕੇ ਪਾਈ ਰੌਲੇ 'ਚ ਤਾਂ ਕਿ ਅਸਲੀਅਤ ਦਾ ਪਤਾ ਹੀ ਨਾ ਲੱਗੇ ਅਸਲੀਅਤ ਦਾ ਪਤਾ ਲੱਗੇ ਉਹਨਾਂ ਦਾ ਸਾਰਾ ਬੰਦ ਹੋ ਜੂਗਾ ਉਹਨਾਂ ਦੀ ਪੁੱਛਗਤ ਹੋ ਜੂਗੀ ਬਹੁਤ ਬੜੀ ਬਲੈਕ ਮੇਲਿੰਗ ਕਰ ਰਹੇ ਨੇ ਇਕੱਠੇ ਹੋ ਕਟ ਫੁੱਟੇ ਘਟ ਕਬਹਿ ਨਾ ਹੋਈ ਜਦੋਂ ਕਟ ਫੁੱਟ ਜਾਂਦਾ ਨਾ ਇਹ ਜਿਹੜਾ ਗਿਆਨ ਹੁੰਦਾ ਨਾ ਸਾਡੇ ਕੋਲ ਜਿੰਨਾ ਲੈ ਲਿਆ ਸੀ ਇਹ ਸਾਡਾ ਸੱਚ ਦਾ ਗਿਆਨ ਹਿਰਦੇ ਚ ਕੁਝ ਗਿਆਨ ਸਾਡੇ ਇੱਥੇ ਮਾਇਆ ਦਾ ਗਿਆਨ ਸਾਡੇ ਦਿਮਾਗ ਤੇ ਸੀਮਤ ਹੈ ਜਿਹੜੀ ਆਤਮ ਗਿਆਨ ਨਾਲ ਹਿਰਦੇ ਸੀਮਤ ਹੈ ਜਿਹੜੇ ਗਿਆਨ ਨਾਲ ਆਤਮਾ ਨਿਰਮਲ ਹੁੰਦੀ ਹੈ ਇਹ ਕਹ ਲੋ ਉਹ ਆਤਮ ਗਿਆਨ ਹੈ ਜਿਹੜੇ ਗਿਆਨ ਨਾਲ ਸਾਨੂੰ ਰੋਜੀ ਰੋਟੀ ਮਿਲਦੀ ਹੈ ਕਾਬਲੀਅਤ ਵੱਧਦੀ ਹੈ ਸੰਸਾਰੀ ਸੰਸਾਰੀ ਕੰਮ ਆਉਂਦਾ ਸਾਡੇ ਉਹ ਗਿਆਨ ਇੱਥੇ ਤੱਕ ਸੀਮਤ ਹੈ ਬਸ ਉੱਪਰ ਉੱਪਰ ਉਹ ਗਿਆਨ ਭੁੱਲ ਵੀ ਜਾਈਦਾ ਦੂਜੇ ਜਨਮ ਚੋਂ ਗਿਆਨ ਨਾਲ ਨਹੀਂ ਜਾਂਦਾ ਆਤਮਾ ਕਿੰਨੀ ਮਲੀਨ ਹੋਗੀ ਬੁੱਧੀ ਕਿੰਨੀ ਮਲੀਨ ਹੋ ਗਈ ਕਿੰਨੀ ਬੁੱਧੀ ਉਜਲ ਹੋ ਗਈ ਨਿਰਮਲ ਹੋ ਗਈ ਇਹ ਪਿੱਛੇ ਹਿਸਾਬ ਰਹਿਣਾ ਇਹ ਦੂਏ ਜਨਮ ਚ ਲੈ ਜਾਣਾ ਇਸ ਕਰਕੇ ਕੁਝ ਸ਼ਾਸਤਰਾਂ ਦੇ ਵਿੱਚ ਵੀ ਇਹ ਜੀ ਗੱਲਾਂ ਦੇ ਲਿਖੀ ਹੋਈਆਂ ਉਹ ਕਹਿੰਦੇ ਵਿਦਿਆ ਅਭਿਆਸ ਕਰਨੀ ਵਿਦਿਆ ਇੱਥੇ ਅਭਿਆਸ ਨਾਲ ਆ ਜਾਂਦੀ ਹੈ ਜਿਹੜੀ ਵਿਦਿਆ ਸਿੱਖਣੀ ਇੱਥੇ ਸਿੱਖ ਲਓ ਔਰ ਬੁੱਧੀ ਕਰਮ ਅਨੁਸਾਰ ਨਹੀਂ ਬੁੱਧੀ ਪਿੱਛੋਂ ਹੁੰਦੀ ਹੈ ਇਸ ਕਰਕੇ ਬੁੱਧੀ ਇੱਕੋ ਜਿਹੀ ਨਹੀਂ ਸਾਡੇ ਇੱਕੋ ਜਿਹੀ ਬੁੱਧੀ ਨਹੀਂ ਹੁੰਦੀ ਵਿਦਿਆ ਦਾ ਪ੍ਰੈਕਟਿਸ ਨਾਲ ਜਾਂਦੀ ਹੈ ਜਿਹਦੀ ਜ਼ਿਆਦਾ ਪ੍ਰੈਕਟਿਸ ਹੈ ਉਹ ਗਾ ਪ੍ਰੈਕਟਿਸ ਹੋ ਜਾਂਦਾ ਫਿਰ ਹੋ ਜਾਂਦਾ ਫਿਰ ਪ੍ਰੈਕਟਿਸ ਕਰਕੇ ਫਿਰ ਹੋ ਜਾਂਦਾ ਇਹ ਹੋਰ ਗੱਲ ਹੈ ਵਿਦਿਆ ਹੋਰ ਗੱਲ ਹੈ ਬੁੱਧੀ ਹੋਰ ਗੱਲ ਹੈ ਬੁੱਧੀ ਹੈ ਡਿਵੈਲਪ ਹੁੰਦੀ ਸਾਡੀ ਹਰ ਜਨਮ ਦੇ ਵਿੱਚ ਬੁੱਧੀ ਡਿਵੈਲਪ ਹੁੰਦੀ ਹੈ ਕਿਹਾ ਤਾਂ ਬੁੱਧੀ ਡਿਵੈਲਪ ਹੋ ਗਈ ਤਾਂ ਖੱਟ ਲਿਆ ਜੇ ਬੁੱਧੀ ਨਾਸ ਕਰ ਲਈ ਨਾਸ ਬੁੱਧੀ ਕਰ ਲਈ ਉਹਨੂੰ ਨਰਕ ਕਹਿੰਦੇ ਨੇ ਬੁੱਧੀ ਦਾ ਨਾਸ ਹੋ ਗਿਆ ਤੇ ਬੁੱਧੀ ਦਾ ਵਿਕਾਸ ਹੋ ਗਿਆ ਇਹ ਸਾਡੀ ਆਖਰੀ ਮਤਲਬ ਹੈ ਸਾਡੀ ਖੱਟੀ ਨਾਲ ਜਾਣ ਵਾਲੀ ਗੱਲ ਹੈ ਬੁੱਧੀ ਬਲੀਨ ਹੋ ਗਈ ਇਹ ਬੁੱਧੀ ਨਿਰਗੁਣ ਹੋ ਗਈ ਜੇ ਸਰੀਰ ਨਹੀਂ ਰਹਿੰਦਾ ਜਿੰਨੀ ਬੁੱਧੀ ਨਿਰਮਲ ਹੈ ਉਹ ਉੱਥੇ ਹੀ ਰਹਿੰਦੀ ਹੈ ਅਗਲੇ ਜਨਮ ਵਿੱਚ ਉੱਥੇ ਹੀ ਸ਼ੁਰੂ ਹੁੰਦੀ ਘੱਟ ਫੁੱਟੇ ਘੱਟ ਕਉ ਹੋਣਾ ਹੋਵੇ ਬੁੱਧੀ ਘਟ ਨਹੀਂ ਹੁੰਦੀ ਜਿੰਨੀ ਹੈਗੀ ਇਸ ਕਰਕੇ ਕੁਝ ਆਦਮੀ ਐਸੇ ਹੁੰਦੇ ਨੇ ਜਿਹੜੇ ਜਬਦੇ ਹੀ ਸਿਆਣੇ ਹੁੰਦੇ ਨੇ ਬਚਪਨ ਤੋਂ ਇਹ ਸਾਰੇ ਸਾਰਿਆਂ ਦੇ ਵਿੱਚ ਇਹੀ ਗੱਲ ਬੁੱਧੀ ਦਾ ਲੈਵਲ ਡਾਟਾ ਸਭ ਦਾ ਕਿ ਪਿਛਲੀ ਕਮਾਈ ਇਹਨੂੰ ਮੰਨੀ ਹੋਈ ਹੈ ਕਿਸੇ ਦੀ ਵਧੀ ਹੈ ਕਿਸੇ ਦੀ ਘਟੀ ਹੋਈ ਇਹੀ ਪਿਛਲੇ ਜਨਮਾਂ ਤੋਂ ਲੈ ਕੇ ਸਾਡੇ ਕੋਲ ਕਮਾਈ ਹੈ ਹੋਰ ਕੁਝ ਨਹੀਂ ਇੱਕ ਲੈਵਲ ਤੇ ਬੁੱਧੀ ਨੇ ਪਹੁੰਚਣਾ ਬਿਲਕੁਲ ਬਦਲ ਜਾਣਾ ਉਹ ਬਣ ਜਾਣਾ ਬਵੇਕ ਬੁੱਧ ਬਵੇਕ ਬੁੱਧ ਸਤਗੁਰ ਦੀ ਬੁੱਧ ਉੱਥੇ ਤੱਕ ਇਹਨੇ ਪਹੁੰਚਣਾ ਜਦੋਂ ਬੁੱਧ ਵਿਵੇਕ ਬੁੱਧ ਬਣ ਗਈ ਐ ਸਮਝ ਲਓ ਜਿਵੇਂ ਇੱਕ ਬੀਜ ਹੈ ਇੱਕ ਵਿਰਖ ਬਣ ਗਿਆ ਜਬ ਕੇ ਪੌਦਾ ਬਣ ਗਿਆ ਵਿਵੇਕ ਬੁੱਧ ਪੌਦਾ ਹੁੰਦਾ ਬੀਜ ਨਹੀਂ ਹੁੰਦਾ ਜਿੰਨਾ ਚਿਰ ਬੁੱਧ ਹੈ ਉਹਨਾਂ ਚਿਰ ਬੀਜ ਹੈ ਬੁੱਧੀ ਸਾਨੂੰ ਦੋ ਪਾਸੇ ਕਰਦੀ ਹੈ ਦੁਚਿੱਤੀ ਬੁੱਧੀ ਵਿੱਚ ਹੈ ਬੁੱਧੀ ਫੈਸਲਾ ਨਹੀਂ ਕਰਦੀ ਆ ਕਰਾਂ ਜਾਂ ਨਾ ਕਰਾਂ ਅਸੀਂ ਮਨ ਕਹਿ ਦਿੰਦੇ ਇਹਨੂੰ ਕਹਿ ਦਿੰਦੇ ਮਨ ਮਨ ਬੁੱਧ ਕੋਈ ਚੀਜ਼ ਦੇ ਦੋ ਲੋਕ ਮਨ ਬੁੱਧੀ ਇਕੱਠਾ ਹੀ ਆਉਂਦਾ ਜਿੱਥੇ ਆਉਂਦਾ ਜਿਹੜਾ ਮਨ ਹੈ ਕਿਹਦਾ ਮਨ ਬੁੱਧੀ ਦਾ ਮਨ ਹੈ ਨਾ ਮੇਰਾ ਮਨ ਲੋਕੇ ਗੁਰਦਰਸ਼ਨ ਦਾ ਹੀ ਮਨ ਨੈਗੇਟਿਵ ਪਾਸੇ ਨੂੰ ਖਿੱਚਣ ਵਾਲੀ ਇੱਕ ਸ਼ਕਤੀ ਹੈ ਜੀ ਜੇ ਮਨ ਨੈਗੇਟਿਵ ਦੀ ਬਜਾਏ ਪੋਜ਼ਿਟਿਵ ਵਾਲੇ ਪਾਸੇ ਨੂੰ ਖਿੱਚੇ ਪੋਜ਼ਿਟਿਵ ਵਾਲੇ ਪਾਸੇ ਨੂੰ ਜਾਵੇ ਤਾਂ ਇਹ ਸਫਰ ਤੈ ਕਰ ਸਕਦਾ ਗੁਰਬਾਣੀ ਇਹਨੂੰ ਪੋਜ਼ਿਟਿਵ ਵਾਲੇ ਪਾਸੇ ਲੈ ਕੇ ਚੱਲਦੀ ਹੈ ਸੰਸਾਰ ਚ ਤੇਰੀਆਂ ਲੋੜਾਂ ਨੇ ਸਰੀਰ ਤੇਰੀ ਲੋੜ ਹੈ ਇਹਨੂੰ ਲੋੜ ਤੱਕ ਹੀ ਸੀਮਤ ਰੱਖ ਸਰੀਰ ਨੂੰ ਨਾ ਭੁੱਖ ਬਣਾ ਨਾ ਸਰੀਰ ਦੀਆਂ ਲੋੜਾਂ ਨੂੰ ਭੁੱਖ ਬਣਾ ਜੇ ਸਰੀਰ ਦੀਆਂ ਲੋੜਾਂ ਨੂੰ ਭੁੱਖ ਬਣਾ ਲਿਆ ਸਰੀਰ ਨੂੰ ਆਪਣੀ ਭੁੱਖ ਬਣਾ ਲਿਆ ਫਿਰ ਅੱਖੀਆਂ ਬੇਗਨ ਰਜੀਆਂ ਹੋ ਰਗ ਤੁਮਾਸ਼ੇ ਇਹਨਾਂ ਨੇ ਰਜਣਾ ਨਹੀਂ ਅੱਖਾਂ ਨੇ ਰਜਣ ਵਾਸਤੇ ਹੀ ਹੋਈ ਜਿਹੜੇ ਕਹਿੰਦੇ ਨੇ ਮਨ ਨੂੰ ਰਜਾਓ ਰਜੇ ਉਹ ਮਨੁੱਖ ਨੇ ਇਹ ਤਾਂ ਰਾਜ ਸਕਦਾ ਹੀ ਨਹੀਂ ਮਾਇਆ ਦੇ ਵਿੱਚ ਰਾਜ ਕਦੇ ਹੁੰਦਾ ਹੀ ਨਹੀਂ ਜਿਹੜੇ ਸੋਚਦੇ ਨੇ ਉਹ ਮਨਮੁਖ ਨੇ ਬੁੱਧੀਹੀਨ ਨੇ ਗੁਰਮੁਖ ਇਸ ਗੱਲ ਨੂੰ ਨਹੀਂ ਮੰਨਦੇ ਵੇਦ ਇਸ ਗੱਲ ਨੂੰ ਨਹੀਂ ਮੰਨਦਾ ਸਿਆਣੇ ਇਸ ਗੱਲ ਨੂੰ ਨਹੀਂ ਮੰਨਦੇ ਅਸਲ 'ਚ ਉਹਨਾਂ ਲੋਕਾਂ ਨੇ ਆਪਣੇ ਮਨ ਤੇ ਕੰਟਰੋਲ ਕਰਨਾ ਹੀ ਨਹੀਂ ਉਲਟੀ ਸਿੱਖਿਆ ਦੇਣੀ ਹੈ ਉਹ ਜਿਹੜੇ ਮਨ ਤੇ ਨਾ ਕੰਟਰੋਲ ਕਰਨ ਵਾਲੇ ਨੇ ਉਹਦੇ ਨਾਲ ਛੇਤੀ ਜੁੜ ਜਾਂਦੇ ਨੇ ਛੇਤੀ ਬੰਦੇ ਜੋੜਨ ਦਾ ਵੀ ਇੱਕ ਤਰੀਕਾ ਹੈ ਤੇ ਉਹਨਾਂ ਮਗਰ ਭੀੜ ਛੇਤੀ ਇਕੱਠੀ ਹੋ ਜਾਂਦੀ ਸਭ ਤਰੀਕੇ ਤੋਂ ਲੈ ਕੇ ਲਈ ਤੋਂ ਭੀੜ ਇਕੱਠੀ ਕਰਨ ਵਾਲੀ ਨੇ ਚੇਲਿਆਂ ਦੀ ਤਾਦਾਦ ਵਧਾਉਣ ਵਾਲੇ ਤੇ ਹੋਰ ਗੱਲ ਕੁਝ ਨਹੀਂ ਪਤਾ ਉਹਨਾਂ ਨੂੰ ਵੀ ਹੁੰਦਾ ਵੀ ਇਹ ਗੱਲ ਅਸੀਂ ਜੋ ਕਹਿੰਦੇ ਗੱਲ ਤਾਂ ਪਰ ਉਹਨਾਂ ਦੀ ਮਜਬੂਰੀ ਉਹਨਾਂ ਨੇ ਭੀੜ ਇਕੱਠੀ ਕਰਨੀ ਹੁੰਦੀ ਕੱਟ ਫੂਟੇ ਕੱਟ ਕਬੂਲ ਹੋਏ ਜਦੋਂ ਸਰੀਰ ਛੁੱਟ ਜਾਂਦਾ ਤਾਂ ਗਿਆਨ ਨਹੀਂ ਘਟਦਾ ਜੇ ਗਿਆਨ ਘਟ ਜਵੇ ਤਾਂ ਸਾਰੇ ABC ਤੇ ਸ਼ੁਰੂ ਹੋਣਗੇ ਫਿਰ ਇੱਕੋ ਹੀ ਲੈਵਲ ਤੋਂ ਸ਼ੁਰੂ ਹੋਣ ਸਾਰੇ ਪਰ ਇੱਥੇ ਤਾਂ ਘਟਵਾ ਦਾ ਗਿਆਨ ਰਹਿੰਦਾ ਹਮੇਸ਼ਾ ਕਿਸੇ ਕੋ ਜ਼ਿਆਦਾ ਤੇ ਸੁੱਕ ਘਟ ਪ੍ਰੈਕਟੀਕਲ ਦੇ ਵਿੱਚੋਂ ਇਹ ਗੱਲ ਆਈ ਹੋਈ ਹੈ ਗਿਆਨ ਮੌਤ ਨਾਲ ਕਦੇ ਨਹੀਂ ਘਟਦਾ ਕਿਹੜਾ ਗਿਆਨ ਆਤਮ ਗਿਆਨ ਨਿਰਮਲ ਬੁੱਧ ਮਲੀਨ ਨਹੀਂ ਹੁੰਦੀ ਮਲੀਨ ਬੁੱਧ ਨਿਰਮਲ ਨਹੀਂ ਹੁੰਦੀ ਕਿਉਂਕਿ ਘਾਟਾ ਵਾਧਾ ਸਰੀਰ ਦੇ ਵਿੱਚ ਹੈ ਹਾਨੀ ਜੋ ਲਾਭ ਹੈ ਸਰੀਰ ਦੇ ਵਿੱਚ ਹੁੰਦੇ ਹੈ ਜੇ ਸਰੀਰ ਹੈ ਨਹੀਂ ਜੋ ਸਾਡੇ ਕੋਲ ਹੈ ਨਾ ਘਾਟਾ ਨਾ ਵਧ ਕੁਝ ਬਸ ਤਾਂ ਘਟ ਮਹਿ ਘਾਟ ਜੋ ਪਾਵਾ ਤਾਂ ਘਟ ਮਹਿ ਘਾਟ ਜੋ ਪਾਵਾ ਘਾਟ ਜੋ ਪਾਵਾ ਉਸ ਜੇ ਹਿਰਦੇ 'ਚ ਅਸੀਂ ਟਿਕੇ ਰਹੀਏ ਉੱਥੇ ਇੱਕ ਸਾਨੂੰ ਘਾਟ ਮਿਲ ਜਾਂਦਾ ਘਾਟ ਘਾਟ ਹੁੰਦਾ ਜਿੱਥੋਂ ਕੁਝ ਪਾਰ ਕਰੀਦਾ ਹੁੰਦਾ ਘਾਟ ਤੋਂ ਦਰਿਆ ਪਾਰ ਕਰੀਦਾ ਸੰਸਾਰ ਸਮੁੰਦਰ ਪਾਰ ਕਰੀ ਦੇ ਇਥੋਂ ਅੰਦਰੋਂ ਪਾਰ ਹੋਣੇ ਬਾਹਰੋਂ ਪਾਰ ਨਹੀਂ ਹੋਣ ਜਿਹਨੇ ਸੰਸਾਰ ਸਾਗਰ ਤਰਨਾ ਹੈ ਉਹਦਾ ਘਾਟ ਅੰਦਰ ਹੈ ਜਿਹਨੇ ਸੰਸਾਰ ਸਾਗਰ ਪਾਰ ਕਰਨਾ ਉਹਦਾ ਘਾਟ ਅੰਦਰ ਹੈ ਅੰਦਰੋਂ ਪਾਰ ਹੋ ਸਕਦਾ ਬਾਹਰੋਂ ਕੋਈ ਨਹੀਂ ਪਾਰ ਹੋ ਸਕਦਾ ਅੰਦਰੋਂ ਘਾਟ ਖੋਜਣਾ ਪਊਗਾ ਉਹ ਘਾਟ ਦਾ ਨਾਮ ਵੀ ਦੱਸਿਆ ਸਹਿਜ ਸੁਣਨ ਕੇ ਘਾਟ ਇੱਕ ਪਾਸੇ ਸੁਣਨ ਲੋਕ ਸੁੱਤੇ ਪਏ ਨੇ ਸੁਪਨਾ ਦੇਖਣ ਵਾਲੇ ਨੇ ਇੱਕ ਪਾਸੇ ਸੱਚਖੰਡ ਵਾਲੇ ਜਾਗਣ ਵਾਲੇ ਨੇ ਉਹ ਘਾਟ ਜਾਗਤੇ ਕੋ ਜਾਗਦਾ ਮਿਲੇ ਜਾਗਦੇ ਨੂੰ ਜਾਗਦੇ ਮਿਲ ਜਾਂਦਾ ਜਿਹੜਾ ਉੱਥੇ ਜਾਗ ਜਾਂਦਾ ਘਟ ਦੇ ਵਿੱਚ ਉਹ ਜਾਗਦੇ ਦੇ ਵਿੱਚ ਉਹ ਸੱਚਖੰਡ ਜਾਗਦਾ ਜਿਹੜਾ ਉੱਥੇ ਸੁੱਤਾ ਰਹਿ ਜਾਂਦਾ ਹੈ ਉਹ ਸੁਪਨਾ ਦੇਖਦਾ ਉਹ ਐ ਸੁੱਤੇ ਦੇ ਵਿੱਚ ਰਹਿ ਜਾਂਦਾ ਫਿਰ ਅਗਲਾ ਜਨਮ ਮਿਲ ਜਾਂਦਾ ਅਗਲੇ ਜਨਮ ਵਿੱਚ ਫਿਰ ਸੁਪਨਾ ਦੇਖਣ ਲੱਗ ਜਾਂਦਾ ਸਰੀਰ ਛੱਡਣ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ ਤ੍ਰੈ ਭਵਨ ਸੁਨਮ ਸੁਨਨ ਜਿਵੇਂ ਅਸੀਂ ਸੁੱਤੇ ਪਏ ਹੁੰਦੇ ਇੱਕ ਦਿਨ ਸੋਵਣ ਹੋਏਗਾ ਲੰਬੇ ਗੋੜ ਪਸਾਰ ਥੋੜੀ ਲੰਬੀ ਨੀਂਦ ਸੋ ਜਾਂਦਾ ਲੰਬੀ ਨੀਂਦ ਸੋ ਜਾਂਦਾ ਜਨ ਨੂੰ ਦੂਆ ਸਰੀਰ ਮਿਲ ਜਾਂਦਾ ਫੇਰ ਸੁਪਨਾ ਸ਼ੁਰੂ ਹੋ ਜਾਂਦਾ ਫੇਰ ਜੀਵਨ ਸ਼ੁਰੂ ਹੋ ਜਾਂਦਾ ਸੰਸਾਰ ਦਾ ਗਿਆਨ ਸਰੀਰ ਦੇ ਨਾਲੇ ਖਤਮ ਹੋ ਜਾਂਦਾ ਬਸ ਦੂਏ ਜਨਮ ਵਿੱਚ ਪਿਛਲੇ ਜਨਮ ਦਾ ਗਿਆਨ ਨਹੀਂ ਰਹਿੰਦਾ ਕਿਉਂਕਿ ਉਹ ਦਿਮਾਗ ਦੇ ਵਿੱਚ ਹੁੰਦਾ ਨਾ ਉਹ ਬੁੱਧੀ ਨਾਲੇ ਜਲ ਜਾਂਦੀ ਹੈ ਸਭੇ ਬੁੱਧੀ ਜਾਲੀਨ ਇੱਕ ਰਹਾ ਤਤ ਗਿਆਨ ਤਤ ਵਸਤੂ ਦਾ ਜੋ ਗਿਆਨ ਹੈ ਤਤ ਵਸਤੂ ਦਾ ਗਿਆਨ ਸਾਡੀ ਬੁੱਧੀ ਤੇ ਅਸਰ ਕਰਦਾ ਹੈ ਬੁੱਧੀ ਨੂੰ ਨਿਰਵਲ ਕਰਦਾ ਹੈ ਉਹ ਉਹਦਾ ਅਸਰ ਰਹਿ ਜਾਂਦਾ ਤਤ ਗਿਆਨ ਦਾ ਬਾਕੀ ਜਿਹੜਾ ਹੁੰਦਾ ਸੰਸਾਰੀ ਗਿਆਨ ਉਹ ਨਾਲ ਦੀ ਨਾਲ ਹੀ ਖਤਮ ਹੋ ਜਾਂਦਾ ਸਭਾ ਬੁੱਧੀ ਜਾਲੀਅਨ ਇੱਕ ਰਹਾ ਤਤ ਗਿਆਨ ਅਗਲੇ ਜਨਮ 'ਚ ਤਤ ਵਸਤੂ ਦਾ ਗਿਆਨ ਨਾਲ ਜਾਂਦਾ ਤਤ ਵਸਤੂ ਤੋਂ ਨਿਰਵਰ ਹੋਈ ਹੋਈ ਬੁੱਧੀ ਅਗਲੇ ਜਨਮ ਵਿੱਚ ਜਨਮ ਲੈਂਦੀ ਹੈ ਸੰਸਾਰ ਦਾ ਗਿਆਨ ਕੋਈ ਨਹੀਂ ਰਹਿੰਦਾ ਇੱਕ ਗੱਲ ਜ਼ਰੂਰ ਹੈ ਕੁਝ ਬੰਦਿਆਂ ਨੂੰ ਦਾ ਦਿਮਾਗ ਰੁਚੀ ਪਹਿਲਾਂ ਤੇ ਹੁੰਦੀ ਹੈ ਕਿਸੇ ਕਿਸੇ ਅਲੱਗ-ਅਲੱਗ ਵਿਸ਼ਿਆਂ ਦੀ ਉਹ ਪਿਛਲਾ ਹੀ ਉਹਨਾਂ ਦਾ ਹੁੰਦਾ ਕਿਸੇ ਦੀ ਰੁਚੀ ਕਿਸੇ ਵਿਸ਼ੇ 'ਚ ਹੁੰਦੀ ਹੈ ਕਿਸੇ ਦੀ ਰੁਚੀ ਕਿਸੇ ਵਿਸ਼ੇ 'ਚ ਹੁੰਦੀ ਹੈ ਉਹ ਵਿਸ਼ੇ ਦਾ ਪ੍ਰਭਾਵ ਜ਼ਰੂਰ ਹੈ ਕਿਸੇ ਦਾ ਕਿਸੇ ਪਾਸੇ ਨੂੰ ਦਵਾ ਕੰਮ ਕਰਦਾ ਜਾਂਦਾ ਕਹਿੰਦੇ ਨੇ ਜੇ ਬੱਚਿਆਂ ਨੂੰ ਤੁਸੀਂ ਪੜਾਉਂਦੇ ਹੋ ਉਹਨਾਂ ਦੀ ਰੁਚੀ ਦੇਖੋ ਕਿਧਰ ਨੂੰ ਉਹ ਰੁਚੀ ਰੁਚੀ ਦਾ ਹੀ ਅਸਰ ਹੈ ਕੁਝ ਉਹ ਵਿਸ਼ਾ ਸਖਾਲਾ ਲੱਗਦਾ ਉਹਦੀ ਬੁੱਧੀ ਨੂੰ ਉਹ ਵਿਸ਼ਾ ਸਖਾਲਾ ਲੱਗਦਾ ਜੀ ਜੋ ਪਿੱਛੇ ਵਾਸਤੇ ਸੀ ਬਸ ਇਹ ਹੋ ਜਾਂਦਾ ਨਹੀਂ ਆਖਰ ਅਡਾਪਟ ਤਾਂ ਬੁੱਧੀ ਨਹੀਂ ਕਰ ਲੈਣਾ ਸਭ ਕੁਝ ਉਹਨੂੰ ਜਿਹੜਾ ਕੰਮ ਕੀਤਾ ਹੋਇਆ ਉਹ ਸੌਖਾ ਲੱਗਦਾ ਜਿਹੜੀ ਗੱਲ ਉਹਦੀ ਸਮਝੀ ਹੋਈ ਉਹਨੂੰ ਸੌਖੀ ਲੱਗਦੀ ਹੋਰ ਕੁਝ ਤਾਂ ਕੱਟ ਮੈਂ ਘਾਟ ਜੋ ਪਾਵਾ ਸੋ ਘਟ ਛਾੜ ਅਵ ਘਟ ਕੱਤ ਧਾਵਾ ਜਿਹੜਾ ਇਸ ਘਟ ਦੇ ਵਿੱਚ ਘਾਟ ਪਾ ਲਵੇ ਸੋ ਘਟ ਛਾੜ ਕਿਨਾਰਾ ਮਿਲ ਜਵੇ ਜੀ ਨੂੰ ਸਮੁੰਦਰ ਦਾ ਸੰਸਾਰ ਸਮੁੰਦਰ ਤਾਰ ਗੋਬਿੰਦੇ ਜਿਹੜਾ ਇਹ ਤੋਂ ਪਾਰ ਵਾਲਾ ਕਿਨਾਰਾ ਦੇਖ ਲਵੇ ਫਿਰ ਉਹ ਬਾਹਰ ਨੂੰ ਨਹੀਂ ਨਿਕਲਦਾ ਘਟ ਫਿਰ ਉਹ ਦੂਏ ਪਾਸੇ ਨੂੰ ਜਾਂਦਾ ਸੱਚਖੰਡ ਵਾਲੇ ਪਾਸੇ ਨੂੰ ਜਾਂਦਾ ਅੰਦਰੋਂ ਨਹੀਂ ਫਿਰ ਬਾਹਰ ਨੂੰ ਆਉਂਦਾ ਸੋ ਘਟ ਛਾੜ ਅਬ ਘਟ ਉਹ ਘਟ ਨੂੰ ਛੱਡ ਕੇ ਆਪ ਘਟ ਨਹੀਂ ਫਿਰ ਦੂਜਾ ਜਨਮ ਨਹੀਂ ਲੈਂਦਾ ਉਹ ਦੂਜਾ ਜਨਮ ਕੀ ਕਰਨਾ ਸੀ ਉਹਦਾ ਤਾਂ ਕੰਮ ਹੋ ਗਿਆ ਇਸ ਆਪ ਘਟ ਹੈ ਅਸਲ ਦੇ ਵਿੱਚ ਉਹ ਖੋਪੜੀ 'ਚ ਨਹੀਂ ਆਉਂਦਾ ਫਿਰ ਦਿਮਾਗ ਰਾਂ ਨਹੀਂ ਸੋਚਿਆ ਸੋਚਣਾ ਬੰਦ ਕਰ ਦਿੰਦਾ ਸੋਚਣਾ ਹਨੇਰੇ 'ਚ ਹੁੰਦਾ ਹੈ ਸਮਝਣਾ ਚਾਣਨ ਵਾਸਤੇ ਹੁੰਦਾ ਹੈ ਵਿਚਾਰ ਰੋਸ਼ਨੀ ਕਰਦਾ ਹੈ ਸੋਚ ਸਾਡੇ ਅੰਦਰ ਹਨੇਰਾ ਪੈਦਾ ਕਰਦੀ ਤੇ ਜਿਹਦੇ ਅੰਦਰ ਚੰਨ ਪੂਰਾ ਉਹਨੂੰ ਸੋਚਣ ਦੀ ਕੀ ਲੋੜ ਰਹੇਗੀ ਉਹਦੇ ਵਾਸਤੇ ਹਨੇਰਾ ਹੈ ਹੀ ਨਹੀਂ ਕੋਈ ਸੋਚਦਾ ਉਦੋਂ ਤੱਕ ਆ ਜਿੰਨਾ ਚਿਰ ਮਨ ਵਿੱਚ ਭਰਮ ਹੈ ਭਰਮ ਚੋਂ ਸੋਚ ਪੈਦਾ ਹੁੰਦੀ ਹੈ ਸੋਚ ਨਹੀਂ ਪੈਦਾ ਹੋ ਸਕਦੀ ਜੇ ਭਰਮ ਹੈ ਸੋਚਣ ਨੂੰ ਰਹਿ ਕੀ ਗਿਆ ਉਹਦੇ ਕੋਲ ਜਿਹਦੇ ਕੋਲ ਕੁਝ ਸਮਝਣ ਨੂੰ ਰਿਹਾ ਹੋਇਆ ਉਹ ਸੋਚਦਾ ਜਿਹਦੇ ਕੋਲ ਸਮਝਣ ਨੂੰ ਰਿਹਾ ਹੋਇਆ ਕੁਝ ਨਹੀਂ ਉਹਨੂੰ ਸੋਚਣ ਦੀ ਲੋੜ ਕੀ ਹੈ ਸਮਝਣ ਨੂੰ ਕੁਝ ਨਹੀਂ ਰਿਹਾ ਸੋਚਣਾ ਕਾਦੇ ਵਾਸਤੇ ਕਰਨ ਨੂੰ ਕੁਝ ਨਹੀਂ ਰਿਹਾ ਸੋਚਣਾ ਕਾਦੇ ਵਾਸਤੇ ਲੋੜੇ ਕਾਸੇ ਦੀ ਨਹੀਂ ਰਹੀ ਸੋਚਣਾ ਕਾਦੇ ਵਾਸਤੇ ਇਹ ਚੀਜ਼ਾਂ ਨੇ ਜਿਹੜੀਆਂ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਲੋੜ ਗਿਆਨ ਦੀ ਵੀ ਲੋੜ ਹੈ ਸਾਨੂੰ ਲੋੜ ਸੋਚਣ ਵਾਸਤੇ ਮਜਬੂਰ ਕਰਦੀ ਮਜਬੂਰ ਕਰਦੀ ਭੁੱਖ ਸੋਚਣ ਵਾਸਤੇ ਮਜਬੂਰ ਕਰਦੀ ਇਹ ਨਹੀਂ ਰਹੀ ਜਦ ਰਹੀ ਹੋਈ ਨਹੀਂ ਇਹ ਸੋਚਣਾ ਕਾਦੇ ਵਾਸਤੇ ਸੋ ਘਟਨ ਛਾੜ ਅਵਗਟ ਘਟ ਧਾਵਾ ਉਹ ਆਪਣਾ ਹਿਰਦੇ ਨੂੰ ਛੱਡ ਕੇ ਨਿਜ ਘਰ ਨੂੰ ਛੱਡ ਕੇ ਬਾਹਰ ਕਿਉਂ ਜਾਊਗਾ ਕੀ ਲੋੜ ਹੈ ਉਹ ਜਾਣਦੀ